ਸੋਇਆ ਜੋ ਲਗ ਢੇਰ ਨ ਆਵਥੋ ਤਬ ਲੋਇ ਕੇ ਆਏ ਸੰਦੇਸ਼ ਸੁਨਾਇਓ ਧਾਮ ਚਲੋ ਬ੍ਰਿਜਨਾਥ ਕਹਾ ਤੂੰ ਪੈ ਸਜ ਸੈਨ ਜਰਾ ਸਿੰਧ ਆਇਓ ਔ ਸੁਨ ਕੈ ਬਤਿਆ ਤੇ ਕੀ ਮਨ ਮੈਂ ਔਰਨ ਤਰਾਸ ਵਢਾਇਓ ਸਿਆਮ ਪਨੈ ਜਦ ਵੀਰ ਹਲੀ ਹੀ ਮਨ ਆਪਨ ਮੈਂ ਸੁਖ ਪਾਇਓ ਦੋਹਰਾ ਏਈ ਬਾਤੈ ਕਰਤ ਭਟ ਨਿਜਪੁਰ ਪਹੁੰਚੇ ਆਏ ਭੂਪ ਬੈਠ ਬੁੱਧਵੰਤ ਸਭ ਆਪਣੇ ਲਿਏ ਬੁਲਾਏ ਸੋਇਆ ਜੋਰ ਕਨੂ ਦਲ ਸਿੰਧ ਜਰਾ ਨਿਰਪਿਆਇਓ ਹੈ ਕੋ ਪਵੈ ਕਹਿ ਕਈਐ ਸੈਨ ਕਨੋ ਏਕੇ ਸੰਗ ਹੈ ਜੋ ਭੈ ਜੁਧ ਕਰੈ ਨਹੀਂ ਜਾਤ ਬਚਈਐ ਕਹਿ ਇਹ ਕੋ ਸਭ ਜਾਇ ਮਿਲੈ ਪੁਰ ਛਾੜ ਨਹੀਂ ਅਨਤੈ ਕੋ ਸਿਧਈਐ ਬਾਤ ਕੋ ਪੇਜ ਬਨੀ ਸਭ ਹੀ ਇਨ ਬਾਤਨ ਤੇ ਜੇ ਕਹਾ ਅਬ ਕਈਐ ਸੋ ਉਠਾ ਕੀਨੋ ਇਹ ਵਿਚਾਰ ਪੁਰ ਤਜ ਕੈ ਅਨਤ ਵਸੈ ਨਾ ਤਰ ਡਾਰੈ ਮਾਰ ਜਰਾ ਸਿੰਧ ਭੂਪਤ ਪ੍ਰਬਲ ਕੀਜੈ ਸੋ ਵਿਚਾਰ ਜੋ ਭਾਵੈ ਸਭ ਜਨਨ ਮਨ ਆਪਣੇ ਤਥਾ ਵਿਚਾਰ ਬਾਤ ਨਾ ਕੀਜੈ ਠਾਨ ਹੱਠ ਸੋਈਆ ਤਜ ਕੈ ਮਥੁਰਾ ਸੁਨ ਕੈ ਏ ਸਤਰ ਸੋ ਲੈ ਕੇ ਕੁਟੰਬਨ ਜਾਦੋ ਪਰਾਏ ਏਕ ਵਡੋ ਗਿਰਥੋ ਤਿਹ ਭੀਤਰ ਨੈਕ ਟਿਕੈ ਚਿਤ ਮੈ ਸੁਖ ਪਾਏ ਕੀਰਤ ਪਇਓ ਨਗ ਸਿੰਧ ਜਰਾ ਤੇ ਕੀ ਉਪਮਾ ਕਬ ਸ਼ਾਮ ਸੁਨਾਏ ਪਾਤਨ ਕੇ ਜਨ ਪਛਨ ਕਉ ਪਟਵਾ ਨਹਿ ਬਾਂਦਰ ਹੀ ਮਿਲ ਆਏ ਦੋਹਰਾ ਜਰਾ ਸਿੰਘ ਤਬ ਮੰਤਰੀਆਂ ਸੰਗ ਜੋ ਕਹਿਉ ਸੁਨਾਏ ਨਗ ਭਾਰੀ ਇਹ ਸਹਿਣ ਤੇ ਨੈਕ ਨ ਸੋਧਿਓ ਜਾਏ ਸੋਲਠਾ ਈਜੈ ਆਗ ਲਗਾਏ ਦਸੋ ਦਸਾ ਤੇ ਕੇਰ ਗਿਰ ਆਪਨ ਹੀ ਜਰ ਜਾਏ ਸ੍ਰੀ ਵੀਰ ਕੁਟੰਬ ਸਨ ਸਵਈਆ ਕੇਰ ਦਸੋ ਦਿਸ ਤੇ ਗਿਰ ਕੋ ਕਬ ਸ਼ਾਮ ਕਹੈ ਦਈ ਆਗ ਲਗਾਈ ਤੈਸੇ ਹੀ ਪੌਣ ਪ੍ਰਚੰਡ ਭਇਓ ਤੇ ਪੌਣ ਸੋ ਆਕਣੀ ਹਾਰਾਈ ਜੀ ਬੜੇ ਤ੍ਰਿਣ ਰੂਪ ਕਨੇ ਛਿਨ ਬੀਜ ਦੇ ਫੁਨ ਤਾਹੇ ਜਰਾਈ ਤੌਣ ਕਰੀ ਤਿਨ ਲੋਗਨ ਪੈ ਫੁਨ ਹੋਤ ਭਈ ਅਤ ਹੀ ਦੁਖਦਾਈ ਚਉਪਈ ਜੀਵ ਬਨੁਛ ਜਰੇ ਤ੍ਰਿਣ ਜਵੈ ਸੰਕਾ ਕਰਤ ਪੈ ਭਟ ਤਵੈ ਮਿਲ ਸਭ ਹੀ ਜਦ ਪਤ ਪੈ ਆਏ ਦੀਨ ਭਾਂਤ ਹੋਇ ਅਤ ਖਿਗ ਆਏ ਸਭ ਜਾਦੋ ਬਾਜ ਚਉਪਈ ਪ੍ਰਭ ਜੂ ਹਮਰੀ ਰੱਛਾ ਕੀਜੈ ਜੀਵ ਰਾਖਿਨ ਸਭ ਕੋ ਲੀਜੈ ਆਪਾ ਕੋ ਉਪਾਪ ਬਤਈਐ ਕੈ ਭਜੀਐ ਕੈ ਜੂਜ ਮਰਈਐ ਸਵਈਆ ਤਿਨ ਕੀ ਬਤਿਆ ਸੁਨ ਕੈ ਪ੍ਰਭ ਜੂ ਗਿਰ ਕਉ ਸੰਗ ਪਾਇਨ ਕੇ ਮਸਕਿਓ ਨਾ ਸਕਿਓ ਸਹ ਭਾਰ ਸੋ ਤਾ ਭਗ ਕੋ ਕਬ ਸਿਆਮ ਪਨੈ ਜਲ ਲੋ ਧਸ ਕਿਓ ਉਸ ਕਿਓ ਗਿਰ ਊਰਧ ਕੋ ਧਸ ਕੈ ਕੋ ਪਾਵਕ ਜੀਵ ਜਰਾ ਨਾ ਸਕਿਓ ਜਦ ਵੀਰ ਅਲੀ ਤੇ ਸੈਨ ਮੈਂ ਕੂਦ ਪਰੇ ਨਾਹੀ ਆ ਤਿਨ ਕੋ ਕਸ ਕਿਓ ਸਵਈਆ ਏਕਾ ਹਾਥ ਗਦਾ ਗਹਿ ਸਿਆਮ ਜੂ ਭੂਪਤ ਕੇ ਬਹੁਤੇ ਭਟ ਮਾਰੇ ਔਰ ਘਨੇ ਅਸਵਾਰ ਹਨੇ ਬਿਨ ਪ੍ਰਾਨ ਘਨੇ ਗਜ ਕੈ ਭੂ ਪਾਰੇ ਪਾਇਨ ਪੰਤ ਹਨੈ ਅਗਨੇ ਰਥ ਤੋਰ ਰਥੀ ਬਿਰਥੀ ਕਰ ਡਾਰੇ ਜੀਤ ਪਈ ਜਦਬੀਰ ਕੀਓ ਕਵ ਸ਼ਾਮ ਕਹੈ ਸਭ ਯੋ ਅਰਹਾਰੇ ਸੋਈਆ ਜੋ ਭਟ ਸਿਆਮ ਸੋ ਜੂਝ ਕੇ ਆਵਤ ਜੂਝਤ ਹੈ ਸੋ ਲਗੇ ਪੜ ਭੀਰ ਨਾ ਹਰੀ ਬ੍ਰਿਜਨਾਥ ਕੇ ਤੇਜ ਕੇ ਅਗਰ ਕਹਿ ਕਲ ਸਿਆਮ ਤਰੈ ਕੋ ਧੀਰ ਨਾ ਪੂਪਤ ਦੇਖ ਦਸਾ ਤਿਨ ਕੀ ਸੋ ਕਹਿਓ ਏ ਭਾਂਤ ਪਇਓ ਅਤ ਹੀਰਨ ਮਾਨੋ ਤਮੋਲੀ ਹੀ ਕੀ ਸੰਵੈ ਨਿਰਪ ਫੇਰਤ ਪਾਨਨ ਕੀ ਜਿਮ ਬੀਰਨ ਸੋਈਆ ਇਤ ਕੋ ਗਦਾ ਗਹਿ ਕਹਿ ਮੁਸਲੀ ਤਰ ਸਤਰੁਣ ਸੈਨ ਭਰੇ ਝਗ ਝੋਰਿਓ ਜੋ ਪੜਿਆਏ ਫਿਰੇ ਹੋਏ ਤੇ ਏਕ ਚਪੇਟਾ ਸੋ ਸਿਰ ਤੋਰਿਓ ਔਰ ਜਿਦੀ ਚਤੁਰੰਗ ਚਮੂ ਤਿਨ ਕੋ ਮੁਖ ਐਸੀ ਭਾਂਤ ਸੋ ਮੋਰਿਓ ਜੀਤ ਲੈ ਸਭ ਹੀ ਅਰਿਵਾ ਤਿਨ ਤੋ ਅਜਿਤਿਓ ਪਟ ਏਕ ਨਾ ਛੋਰਿਓ ਕਾਨ ਹਲੀ ਮਿਲ ਪ੍ਰਾਦੂ ਜਬ ਸੈਣ ਸਵੈ ਤੇ ਭੂਕੋ ਮਾਰਿਓ ਸੋ ਕੋ ਜੀਤ ਬਚਿਓ ਤਿਹ ਤੇ ਜਿਨ ਦਾਤਨ ਘਾਸ ਗਇਓ ਬਲਹਾਰਿਓ ਐਸੀ ਦਸਾ ਜਬ ਭੀ ਦਲ ਕੀ ਤਬ ਤੇ ਆਪਣੇ ਨੈਣ ਨਿਹਾਰਿਓ ਜੀਤੋ ਜੀਵ ਕੀ ਆਸਤ ਜੀ ਹਟ ਠਾਨਤ ਭਇਓ ਪੁਰਖਤ ਸੰਭਾਰਿਓ ਸੋਰਠਾ ਦੀਨੀ ਗਦਾ ਚਲਾਏ ਸ੍ਰੀ ਜਦ ਪਦ ਨਿਰਭੇਰ ਕੈ ਸੂਤਹਿ ਦਇਓ ਗਿਰਾਏ ਅਸੁਚਾਰ ਸੰਗੀ ਹਨੇ ਦੋਹਰਾ ਪਾ ਪਿਆਦਾ ਭੂ ਔਰ ਗਦਾ ਤਵ ਝਾਰ ਸਿਆਮ ਪਨੈ ਸੰਗ ਏਕੀ ਕਾਏ ਪਇਓ ਵਿਸੰਭਾਰ ਤੋਟਕ ਛੰਦ ਜਬ ਸਿੰਧ ਜਰਾ ਬਿਸੰਭਾਰ ਭਇਓ ਗਹਿ ਕੈ ਤਬ ਸ੍ਰੀ ਕਨ ਸਿਆਮ ਲਇਓ ਗਹਿ ਕੈ ਤੇ ਕੋ ਇਹ ਪਾਂਤ ਕਿਓ ਪੁਰਖਤ ਹੀ ਜੜ ਜੁਦ ਚਹਿਓ ਹਲੀ ਬਾਜ ਗਾਨ ਸੁ ਦੁਹਰਾ ਕਾਟ ਤੋ ਅਵਸੀ ਸੇ ਮੁਸਲੀ ਤਰ ਕਇਓ ਆਏ ਜੋ ਜੀਵ ਦੇ ਛਾੜ ਹੋ ਤੋ ਇਹ ਰਾਰ ਮਚਾਏ ਜਰਾ ਸਿੰਧ ਬਾਜ ਸੋਈਆ ਸੁਧ ਲੈ ਤਾ ਭੂ ਡਰਾ ਤਰਵੈ ਤਾ ਸ਼ਸਤਰ ਸਿਆਮ ਕਹਿ ਪਾਏ ਪਰਿਓ ਬਦ ਮੋਰੋ ਕਰੋ ਨਾ ਅਬੈ ਪ੍ਰਭ ਜੂ ਨਾ ਲਹਿਓ ਤੁਮਰੋ ਬਲ ਭੂਲ ਪਰਿਓ ਏ ਬਹੁਤ ਪਇਓ ਘਿਗਿਆਤ ਕਨੋ ਨਿਰਪਤ ਵੈ ਸਰਨਾਗਤ ਐਸੇ ਰਰਿਓ ਕਬ ਸਿਆਮ ਕਹੈ ਏ ਭੂਪ ਕੀ ਦੇਖ ਦਸਾ ਕਰੁਣਾ ਨਿਦ ਲਾਜ ਭਰਿਓ ਕਾਣ ਜੂ ਬਾਜ ਹਲੀ ਸੋ ਟੋਟ ਛੰਦ ਏ ਦਇ ਰਹਿਲੀ ਕਿਉ ਛੋਰਵੈ ਮਨ ਤੇ ਤਜ ਕ੍ਰੋਧ ਕੀ ਬਾਤ ਸਵੈ ਕਹਿਓ ਕਿਉ ਹਮ ਸੋ ਏ ਜੂ ਚਇਓ ਤਬ ਯੋ ਹਸ ਕੇ ਰਾਏ ਕਹਿਓ ਸੋਰਠਾ ਬੜੋ ਸਤਰ ਜੋ ਹੋਏ ਤਜ ਸ਼ਸਤਰਨ ਪਾਇਨ ਪਰੈ ਨੈਕ ਨਾ ਕਰ ਚਿਤ ਰੋਹੇ ਬੜੇ ਨਾ ਬਦਤਾ ਕੋ ਕਰਤ ਦੋਹਰਾ ਜਰਾ ਸਿੰਧ ਕੋ ਛੋਰ ਪ੍ਰਭ ਕਹਿਓ ਕਹਾ ਸੁਨ ਲੇ ਹੋ ਜੋ ਬਤਿਆ ਤੋਇ ਸੋ ਕਹੋ ਤੂੰ ਤਿਨ ਸੋ ਚਿਤ ਦੇਹੋ ਸਈਆ ਰੇ ਨਿਰਪਨਿਆਇ ਸਦਾ ਕਰਿਓ ਦੁਖ ਦੈ ਕੈ ਅਨਿਆਏ ਨਾ ਨਾਥਾ ਦੀਜੋ ਔਰ ਜਿਤੇ ਜਨ ਹੈ ਤਿਨ ਦੈ ਕਛ ਕਹਿ ਕੈ ਕਿਰਪਾ ਸਭ ਤੇ ਜਸ ਲੀਜੋ ਵਿਪਨ ਸੇਵ ਸਦਾ ਕਰਿਓ ਦਗ ਬਾਜਨ ਜੀਵਤ ਜਾਣ ਨਾ ਦੀਜੋ ਯੋ ਹਮ ਸੋ ਸੰਗ ਛਤਰਨ ਕੇ ਕਬਹੂ ਰਿਸ ਮਾਂਡ ਕੈ ਜੁਧ ਨਾ ਕੀਜੋ ਦੋਹਰਾ ਜਰਾ ਸਿੰਧ ਸਿਰ ਨਾਇਕ ਐ ਧਾਮ ਗਇਓ ਪਛਤਾਏ ਇਤ ਗ੍ਰਹਿ ਆਏ ਸਿਆਮ ਜੂ ਹਰਖੀਏ ਹੁਲਸਾਏ ਇਤ ਸ੍ਰੀ ਵਿਜਿਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜਰਾ ਸਿੰਧ ਪਕਰ ਕੈ ਛੋਰ ਬੋ ਧਿਆਇ ਸਮਾਪਤ ਚੌਪਈ ਸੁਣਤ ਜੀਵ ਭੂਲੇ ਸਭ ਆਵਹਿ ਨਿਭ ਛੋਰਿਓ ਸੁਣ ਸੀਸ ਟੁਰਾਵਹਿ ਯਾ ਤੇ ਹਿਓ ਸਭਨ ਕਾ ਡਰਿਓ ਕਾਤ ਸਿਆਮ ਘਟ ਕਾਰਜ ਕਰਿਓ ਸੋਈਆ ਕਾਰਜ ਕੀਓ ਲਰਕਾਹੂ ਕੋ ਸਿਆਮ ਜੀ ਐਸੋ ਬਲੀ ਤੁਮਰੇ ਕਰ ਆਇਓ ਛੋਰ ਦਇਓ ਕਰ ਕੈ ਕਰੁਣਾ ਤਿਨ ਕਾੜ ਦਇਓ ਪੁਰਤੇ ਫਲ ਪਾਇਓ ਐਸੋ ਅਜਾਣ ਨ ਕਾਮ ਕਰੈ ਜੋ ਕਿਉ ਹਰ ਤੈ ਕਹਿਓ ਸੀਸ ਟੁਰਾਇਓ ਛਾੜ ਦਇਓ ਨਹੀਂ ਜੀਤਵੈ ਯਰ ਔਰ ਚਮੂ ਬਹੁ ਲੈਨ ਪਠਾਇਓ ਸਵਈਆ ਏਕ ਕਹੈ ਮਥੁਰਾ ਕੋ ਚਲੋ ਏਕ ਫੇਰ ਕਹੈ ਲੈ ਦਲ ਐ ਹੈ ਸਿਆਮ ਕਹੈ ਤੇ ਕੇ ਤਬ ਸੰਗ ਕਹੋ ਭਟ ਕੌਣ ਸੋ ਜੂਜ ਮਚੈ ਹੈ ਔਰ ਕਦਾਚ ਕੋ ਹਟ ਠਾਨ ਕੈ ਜੋ ਲਰਖੈ ਤਉ ਜੀਤ ਨਾ ਜਾਇ ਹੈ ਤਾਤੇ ਨਾ ਧਾਇ ਤਸੋ ਪੁਰ ਮੈਂ ਵਿਦਨਾ ਜੋ ਲੇਖ ਲਿਖਿਓ ਸੋ ਭਵੈ ਹੈ ਸੋਈਆ ਛਾੜ ਬੋ ਭੂਪਤ ਕੋ ਸੁਣ ਕੈ ਸਭ ਹੀ ਮਨ ਜਾਦਵ ਤਰਾਸ ਭਰੇ ਨਿਦ ਨੀਰ ਕੇ ਭੀਤਰ ਜੈ ਬਸੇ ਮੁਖ ਤੇ ਸਭ ਐਸ ਚਲੇ ਸੁਰ ਰੇ ਕਿਨਹੂ ਨਹੀਂ ਸਿਆਮ ਕਹੈ ਆਪਣੇ ਪੁਰ ਕੀ ਪੁਨ ਹੋਰ ਕੋ ਪਾਏ ਧਰੇ ਅਤ ਹੀ ਹੈ ਡਰੇ ਬਲਵੰਤ ਖਰੇ ਬਿਨ ਆਜ ਦਿਹੀ ਸਭ ਮਾਰ ਮਰੇ ਸਵਈਆ ਸਿੰਧ ਪੈ ਜਾਏ ਖਰੇ ਪੈ ਸਿਆਮ ਜੂ ਸਿੰਧ ਹੂ ਤੇ ਸੋ ਕਿਛੂ ਕਰ ਚਾਇਓ ਛੋਰ ਕਹਿਓ ਪੂ ਛੋਰ ਦਈ ਤਿਨ ਕਹਿ ਧਨ ਕੋ ਜਿਹ ਲੋ ਆਇਓ ਕੰਚਨ ਕੇ ਗ੍ਰਹਿ ਕੇ ਦੀਏ ਤਿਆਰ ਭਲੇ ਕਿਨੂ ਤਿਨ ਕੌਣ ਅਚਾਹਿਓ ਐਸੇ ਕਹੈ ਸਭ ਹੀ ਆਪਣੇ ਮਨ ਤੈ ਪ੍ਰਭ ਜੂ ਸਭ ਕੋ ਦੁਖ ਦਾਹਿਓ ਸਵਈਆ ਜੋ ਸੰਕਾਦਿਕ ਕਹਿ ਰਹਿ ਸੇਵ ਘਨੀ ਤਿਨ ਕੇ ਹਰਿ ਹਾਥ ਨਾ ਆਏ ਪੂਜਿਤ ਹੈ ਬਹੁਤੇ ਹਿਤ ਕੈ ਤਿਨ ਕਉ ਮਨ ਪਾਹਨ ਮੈਂ ਸਹ ਪਾਏ ਔਰ ਕਨਿਓ ਮਿਲ ਬੇਦਨ ਕੇ ਮਤ ਮੈਂ ਕਬ ਸਿਆਮ ਕਹੇ ਠਹਰਾਏ ਤੇ ਕਹਿ ਇਹਾ ਹੀ ਹੈ ਪ੍ਰਭ ਜੀ ਜਬ ਕੰਚਨ ਕੇ ਗ੍ਰਹਿ ਸਿਆਮ ਬਨਾਏ ਸੋਈਆ ਸਿਆਮ ਪਨੈ ਸਭ ਸੂਰਨ ਸੋ ਮੁਸਕਾਏ ਹਰੀਏ ਭਾਂਤ ਉਚਾਰਿਓ ਯਾ ਕੋ ਲਹਿਓ ਨ ਕਛੂ ਤੁਮ ਭੇਦ ਅਰੇ ਇਹ 14 ਲੋਕ ਸਵਾਰਿਓ ਯਾਹੀ ਹਨਿਓ ਕੰਧ ਮੁਰਾਰ ਸੁਭਾ ਇਹੀ ਬਖ ਕੋ ਮੁਖ ਫਾਰਿਓ ਔਰ ਸੁਨੋ ਅਰਦਾਨ ਵਿਸੰਖ ਬਲੀ ਇਹ ਗਦਾ ਹੀ ਸੋ ਮਾਰਿਓ ਸੁਈਆ ਹਜ਼ਾਰ ਹੀ ਪਰਖੀ ਲਰਕੇ ਮਦ ਕੀਟਵ ਕੇ ਘਟ ਤੇ ਜਿਉ ਕਾਢਿਓ ਔਰ ਜਵੈ ਨਿਦ ਨੀਰ ਮਥਿਓ ਤਬ ਦੇਵਨ ਰਛ ਕਰੀ ਸੁਖ ਬਾਢਿਓ ਰਾਮ ਨੇ ਹੀ ਹਨਿਓ ਰਨ ਮੈਂ ਹਨ ਕਹਿ ਤਿਹ ਕੇ ਔਰ ਮੈਂ ਸਰ ਗਾਢਿਓ ਔਰ ਕਨੀ ਹਮ ਉਪਰ ਭੀਰ ਪਰੀ ਤੋ ਰਹਿਓ ਰਣ ਖੰਭ ਸੋ ਠਾਡਿਓ ਔਰ ਸੁਨੋ ਮਨ ਲਾਇ ਸਵੈ ਤੁਮਰੇ ਹਿਤ ਕੰਸ ਸੇ ਭੂਪ ਵਿਚਾਰੇ ਔਰ ਹਨੇ ਤਿਹ ਬਾਜ ਕਨੇ ਗਜ ਮਾਨੋ ਮੂਲ ਤੇ ਰੂਖ ਖਾਰੇ ਔਰ ਜਿਤੇ ਹਮ ਪੈ ਮਿਲ ਕੈ ਅਰਿਆਏ ਹੁਤੇ ਸੋ ਸਵੈ ਇਹ ਮਾਰੇ ਮਾਟੀ ਕੇ ਧਾਮ ਤੁਐ ਛਿੜਵਾਏ ਕੈ ਕੰਚਨ ਕੇ ਅਬ ਧਾਮ ਸਵਾਰੇ ਸੋਈਆ ਯੋ ਜੋ ਮੈਨ ਕਹੇ ਮੁਸਲੀ ਦਰ ਤਉ ਸਭ ਕੇ ਮਨ ਮੈਂ ਸੱਚ ਆਇਓ ਯਾਹੀ ਹਨੂ ਬਕਿਓ ਰਘਾਸੁਰ ਯਾਹੀ ਚੰਡੂਰ ਭਲੀ ਵਿਦਕਾਇਓ ਕੰਸ ਤੇ ਇੰਦਰ ਨਾ ਜੀਤ ਸਕਿਓ ਇਨ ਸੋ ਗਹਿ ਕੇ ਸੰਤੇ ਪਟਕਾਇਓ ਕੰਚਨ ਕੇ ਅਵਧਾਮ ਦੀਏ ਕਹਿ ਸ੍ਰੀ ਬ੍ਰਿਜਨਾਥ ਸਹੀ ਪ੍ਰਭ ਪਾਇਓ ਸਵਈਆ ਐਸੇ ਹੀ ਤੇ ਸੁਭਤੀਤ ਕੀਏ ਸੁਖ ਸੋ ਦੁਖ ਪੈ ਕਿਨਹੂ ਨਹੀਂ ਪਾਇਓ ਕੰਚਨ ਧਾਮ ਬਨੇ ਸਭ ਕੇ ਸੋ ਨਿਹਾਰ ਜਨੈ ਸਿਵ ਸੋ ਲਲਚਾਇਓ ਇੰਦਰ ਤਿਆਗ ਕੈ ਇੰਦਰਪੁਰੀ ਸਭ ਦੇਵਨ ਲੈ ਤਿਰ ਦੇਖਣ ਆਇਓ ਦਵਾਰਵਤੀ ਹੂ ਕੋ ਸਿਆਮ ਪਨੈ ਜਦੁਰਾਏ ਭਲੀ ਬਿਦ ਬਿਉਤ ਬਨਾਇਓ ਇਤ ਸ੍ਰੀ ਦਸਮ ਸਕੰਧੇ ਪੁਰਾਣੇ ਵਿਚਿਤ੍ਰ ਨਾਟਕੇ ਕ੍ਰਿਸ਼ਨ ਅਵਤਾਰੇ ਦਵਾਰਾਵਤੀ ਬਨਾਇਓ ਸਮਾਪਤ ਅਥ ਬਲ ਭੱਦਰ ਵਿਆਹ ਕਥਨੰ ਦੋਹਰਾ ਐਸੇ ਕ੍ਰਿਸ਼ਨ ਪਤੀਤ ਬਹੁ ਦਿਵਸ ਗਿਐ ਸੋ ਮਾਨ ਤਬ ਲਗ ਰੇਵਤ ਭੂਪ ਇਕ ਹਲੀ ਪਾਏ ਗਏ ਆਨ ਨਾਮ ਰੇਵਤੀ ਜਾਹ ਕੋ ਮਮ ਕੰਨਿਆ ਕੋ ਨਾਮ ਕਹਿਓ ਭੂ ਸੋ ਪ੍ਰਸੰਨ ਹੋਇ ਤਾਹੇ ਬਰੋ ਬਲਰਾਮ ਸਵਈਆ ਭੂਪ ਕੀ ਜੋ ਸੁਨ ਕਹਿ ਬਤਿਆ ਬਲਰਾਮ ਕਨੋ ਚਿਤ ਮੈ ਸੁਖ ਪਾਇਓ ਵਿਆਹ ਕੋ ਜੋਰ ਸਮਾਜ ਸਵੈ ਦੇ ਵਿਆਹ ਕੇ ਕਾਜ ਤਵੈ ਉਠਤਾਇਓ ਵਿਆਹ ਕੀਓ ਸੁਖ ਪਾਇ ਕਨੋ ਬਹੁ ਵਿਪਨ ਲੋਕਨ ਦਾਨ ਦਿਵਾਇਓ ਐਸੇ ਵਿਆਹ ਹੁਲਾਸ ਵਢਾਇ ਕੈ ਸਿਆਮ ਪਰੈ ਆਪਣੇ ਗ੍ਰਹਿ ਆਇਓ ਚੌਪੀ ਜਉ ਪੀ ਤ੍ਰੀ ਕੀ ਓਰ ਨਿਹਾਰਿਓ ਛੋਟੇ ਹਮ ਇਹ ਬੜੀ ਵਿਚਾਰਿਓ ਤੇ ਕੇ ਹਲ ਲੈ ਕੰਧੈ ਧਰਿਓ ਮਨ ਭਾਵਤ ਤਾ ਕੋ ਤਨ ਕਰਿਓ ਦੋਹਰਾ ਵਿਆਹ ਪਇਓ ਬਲਦੇਵ ਕੋ ਨਾਮ ਰੇਵਤੀ ਸੰਗ ਸੋ ਕਵ ਸਿਆਮ ਪੂਰਨ ਪਇਓ ਤਬ ਹੀ ਕਥਾ ਪ੍ਰਸੰਗ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਬਲ ਭੱਦਰ ਵਿਆਹ ਵਰਣਨੰ ਅਥ ਰੁਕਮਨ ਵਿਆਹ ਕਥਨੰ ਸੁਈਆ ਬਲਰਾਮ ਕੋ ਵਿਆਹ ਪਇਓ ਜਬ ਹੀ ਮਿਲ ਕੈ ਨਰ ਨਾਰ ਤਬੈ ਸੋ ਪਾਇਓ ਸ੍ਰੀ ਬ੍ਰਿਜਨਾਥ ਕੇ ਵਿਆਹ ਕਉ ਕਵ ਸਿਆਮ ਕਹੈ ਜੀ ਰਾਲ ਚਾਇਓ ਭੀਖਮ ਵਿਆਹ ਤੈ ਦੋਹਤਾ ਕੋ ਰਚਿਓ ਆਪਣੋ ਸਭ ਸੈਨ ਬੁਲਾਇਓ ਮਾਨੋ ਆਪਣੇ ਵਿਆਹ ਕੋ ਜਦ ਵੀਰ ਭਲੀ ਬਿਦ ਬਿਉਤ ਬਨਾਇਓ ਸਈਆ ਭੀਖਮ ਭੂਪ ਵਿਚਾਰ ਕਿਓ ਦੋਹਤਾਏ ਸ੍ਰੀ ਜਦ ਵੀਰ ਕੋ ਦੀਜੈ ਯਾ ਤੇ ਭਲੋ ਨਾ ਕਛੂ ਕਹੂ ਹੈ ਹਮ ਸਿਆਮ ਲਹਿ ਜਗ ਮੈਂ ਜਸ ਲੀਜੈ ਤਉ ਲਗ ਗਇਓ ਰੁਕਮੀ ਦਿਸ ਬੋਲ ਉਠਿਓ ਸੋ ਪਿਤਾ ਕਸ ਕੀਜੈ ਯਾ ਕੁਲ ਕੀ ਨ ਵਿਵਾਤ ਹੈ ਹਮ ਤਾਦ ਹੋਇ ਤਾਦੈ ਕਹਾ ਜਗ ਜੀਜੈ ਰੁਕਮੀ ਬਾਤ ਨਿਰਪਸੋ ਸਵਈਆ ਹੈ ਸਸਪਾਲ ਚੰਦੇਰੀ ਮੈਂ ਵੀਰ ਸੋ ਤਾਹ ਵਿਹਾ ਕੇ ਕਾਜ ਬੁਲਈਐ ਗੂਜਰ ਕੋ ਕਹਿਓ ਦੈ ਦੋਹਤਾ ਜਗ ਮੈਂ ਸੰਗ ਲਾਜਨ ਕੇ ਮਰ ਜਈਐ ਸ੍ਰੇਸ਼ਟ ਏਕ ਬੁਲਾਏ ਭਲੋ ਦਿਜ ਤਾਈ ਕੇ ਲਿਆਵਨ ਕਾਜ ਪਠਈਐ ਵਿਆਹ ਕੀ ਜੋ ਵਿਦ ਵੇਦ ਲਿਖੀ ਦੋਹਤਾ ਸੋ ਕੈ ਵਿਦ ਤਾਹੇ ਕਉ ਦਈਐ ਸੋਈਆ ਯੋ ਸੁਨ ਕੈ ਸੁਤ ਕੀ ਬਤਿਆ ਨਿਰਵਾਮਨ ਤਾਈ ਕੋ ਲੈਨ ਪਠਾਇਓ ਦੈਦ ਜਿ ਸੀਸ ਚਲਿਓ ਤ ਕੋ ਦੋਹਤਾ ਇਤ ਭੂਪਤ ਕੀ ਸੁਨ ਪਾਇਓ ਸੀਸ ਤੁਨੈ ਕਬ ਸਿਆਮ ਬਨੈ ਤਿਨ ਨੈਨਨ ਤੇ ਅਤ ਨੀਰ ਬਹਾਇਓ ਮਹਨੋ ਆਸੈ ਕੀ ਕਟ ਗਈ ਜਰ ਸੁੰਦਰ ਰੂਪ ਸੋ ਹੈ ਮੁਰਝਾਇਓ ਰੁਕਮਨੀ ਬਾਜ ਸਖੀਨ ਸੋ ਸਵਈਆ ਸੰਗ ਸਹੇਲਨ ਬੋਲਤ ਪੀ ਸਜਣੀ ਪ੍ਰਣ ਏਕ ਅਬੈ ਕਰ ਹਉ ਕਿਤੋ ਜੋਗਨ ਭੇਸ ਕਰੋ ਤਜ ਦੇਸ ਨਹੀਂ ਵਿਰਹਾਗਨ ਸੋ ਜਰ ਹਉ ਮੋਰ ਪਿਤਾ ਹਟ ਜੋ ਕਰ ਹੈ ਤੁਬ ਸੇ ਕਹਿਓ ਬਿਖ ਖਾ ਮਰ ਹਉ ਨਿਰਭਗੀ ਨਿਰਭ ਕੀ ਕਹਿਓ ਨਾ ਤਿਹ ਕਉ ਵਰ ਹੋ ਤੋ ਸਿਆਮ ਹੀ ਕੋ ਵਰ ਹਉ ਦੋਹਰਾ ਔਰ ਵਿਚਾਰੀ ਮਨ ਵਿਖੈ ਕਰ ਹੋ ਏਕ ਉਪਾਏ ਪਤਿਆ ਦੈ ਕੂ ਭੇਜ ਹੋ ਪ੍ਰਭ ਦੈ ਹੈ ਸੁਧ ਜਾਏ ਇਹ ਚਿੰਤਾ ਕਰ ਚਿਤ ਵਿਖੈ ਇਕ ਦਿਜ ਲਿਓ ਬੁਲਾਏ ਬਹੁ ਤਨ ਦੈ ਤਾ ਕੋ ਕਹਿਓ ਪ੍ਰਭ ਦੈ ਪਤਿਆ ਜਾਏ ਰੁਕਮਨੀ ਪਾਤੀ ਪਠੀ ਕਾਨ ਪ੍ਰਤ ਸੋਈਆ ਲੋਚਨ ਚਾਰ ਵਿਚਾਰ ਕਰੋ ਜਿਨ ਬਾਚਤ ਹੀ ਪਤਿਆ ਉਠਤਾ ਵਹੁ ਆਵਤ ਹੈ ਸਜ ਪਾਲਿਤੈ ਮੋਹਿ ਬਿਆਨ ਕਉ ਪ੍ਰਭ ਢੀਲ ਨਾ ਲਾਵਹੁ ਮਾਰ ਲੈ ਮੋਜੀਤ ਪ੍ਰਭੂ ਚਲੋ ਦਵਾਰਵਤੀ ਜਗ ਮੈਂ ਜਸ ਪਾਵਹੁ ਮੋਰੀ ਦਸਾ ਸੁਨ ਕੈ ਸਭ ਜੋ ਕਬ ਸਿਆਮ ਕਹੈ ਕਰ ਪੰਖ ਨ ਆਵਹੁ ਸਵਈਆ ਹੇ ਪਦ 14 ਲੋਕਨ ਕੇ ਸੁਨਿਐ ਚਿਤ ਦੈ ਜੋ ਸੰਦੇਸ਼ ਕਹੇ ਹੈ ਤੇਰੇ ਬਿਨਾ ਸੋ ਅਹੰਕਾਰ ਕ੍ਰੋਧ ਬਢਿਓ ਸਭ ਆਤਮੇ ਤੀਨ ਵਹੇ ਹੈ ਯੋ ਸੁਣੀਐ ਤ੍ਰਿਪੁਰਾਰਤੇ ਆਦਿਕ ਚਿਤ ਵਿਖੈ ਕਬ ਹੂ ਨਾ ਚਹੇ ਹੈ ਬਾਚ ਦੀ ਪਤਿਆ ਉਠਿਆਵੋ ਜੂ ਵਿਆਹ ਵਿਖੈ ਦਿਨ ਤੀਨ ਰਹੇ ਹੈ ਦੋਰਾ ਤੀਨ ਵਿਆਹ ਮੈਂ ਦਿਨ ਰਹੇ ਓ ਕਈਐ ਦਿਜਗਾਥ ਤਜ ਬਿਲਾਂ ਬਿਆਵੋ ਪ੍ਰਭੂ ਪਤਿਆ ਪੜ ਦਿਜ ਸਾਥ ਸਵਈਆ ਔ ਜਦ ਵੀਰ ਸੋ ਜੋ ਕਈਓ ਤੁਮਰੇ ਬਿਨ ਦੇਖ ਨਿਸਾ ਡਰ ਆਵੈ ਬਾਰਹੀ ਵਾਰਾ ਤਿਆਤਰ ਹੋਇ ਤਨ ਧਿਆ ਕਹਿਓ ਜੀ ਮੋਰ ਪੁਰਾਵੈ ਪ੍ਰਾਚੀ ਪ੍ਰਤਛ ਭਇਓ ਸਤਪੂਰਨ ਸੋ ਹਮ ਕੋ ਅਤਿ ਸਹਿ ਕਰਤਾਵੈ ਮੈਨ ਮਨੋ ਮੁਖ ਕਹਿ ਕੈ ਤੁਮਰੇ ਬਿਨ ਆਏ ਹਮੋ ਡਰ ਪਾਵੈ ਸਵਈਆ ਲਾਗਿਓ ਤੋਇਓ ਰਹਿ ਸਿਆਮ ਜੀ ਮੈਂ ਇਹ ਬੇਰ ਕਨੀ ਹਟਕੇ ਕਨ ਸਿਆਮ ਕੀ ਬੰਕ ਬਿਲੋਕਨ ਫਾਸ ਕੇ ਸੰਗ ਫਸੇ ਸੋ ਨਹੀਂ ਛੁਟਕੇ ਨਹੀਂ ਨਾਇਕ ਮੁਰਾਏ ਮੁਰਾਏ ਖਮਰੇ ਤੋਇ ਮੂਰਤ ਹੀਰ ਨਹੀਂ ਅਟਕੇ ਕਬ ਸਿਆਮ ਪਨੇ ਸੰਗ ਲਾਜ ਕੇ ਆਜ ਭੈ ਦੂ ਨੈਣ ਬਟਾ ਨਟਕੇ ਸਾਜ ਦਿਓ ਰਤ ਬਾਮਨ ਕੋ ਬਹੁਤ ਹੈ ਧਨ ਦੈ ਤੇ ਚਿਤ ਬਢਾਇਓ ਸ੍ਰੀ ਬ੍ਰਿਜਨਾਥ ਲਿਆਵਨ ਕਾਜ ਪਠਾਇਓ ਚਿਤ ਮੈਂ ਤਿਨਹੂ ਸੁਖ ਪਾਇਓ ਯੋ ਸੋ ਲੈ ਪਤਿਆ ਕੋ ਚਲਿਓ ਸੋ ਪ੍ਰਬੰਧ ਕਥਾ ਕਹਿ ਸਿਆਮ ਸੁਨਾਇਓ ਮਾਨੋ ਪਉਣ ਕੇ ਕੌਣ ਹੂੰ ਤੇ ਸੋ ਸਤਾਵ ਦੈ ਸ੍ਰੀ ਜਦ ਪੀਰ ਪੈ ਆਇਓ ਸਈਆ ਸ੍ਰੀ ਬ੍ਰਿਜਨਾਥ ਕੋ ਵਾਸ ਜਾਂ ਸੋ ਕਹਿ ਕਬ ਸਿਆਮ ਪੁਰੀ ਅਤ ਨੀਕੀ ਬਜਰ ਖਚੇ ਹਰ ਲਾਲ ਜਵਾਹਰ ਜੋਤ ਜਗਾਇਆ ਤੀ ਸੋ ਮਨੀ ਕੀ ਕੌਣ ਸਰਾ ਕਰੈ ਤੇ ਕੀ ਤੁਮ ਹੀ ਨ ਕਹੋ ਐਸੀ ਬੁੱਧ ਕਿਸੀ ਕੀ ਸੇਸ ਨਸੇਸ ਜਲੇਸ ਕੀ ਔਰ ਸੁਰੇਸ਼ਵਰੀ ਜੇ ਅਗਰਜ ਫੀਕੀ ਦੋਹਰਾ ਐਸੀ ਬੁਰੀ ਨਿਹਾਰ ਕਹਿ ਅਤ ਜਿਤ ਹਰਖ ਵਡਾਏ ਸ੍ਰੀ ਬ੍ਰਿਜਪਤ ਕੋ ਗ੍ਰਹਿ ਜਹਾਂ ਤਹਾ ਦੇਜ ਪਹੁੰਚੋ ਜਾਏ ਸੋਈਆ ਦੇਖਤ ਹੀ ਬ੍ਰਿਜਨਾਦ ਜੋ ਤੁਮ ਠਾੜ ਭਇਓ ਉਠ ਆਗੇ ਬੁਲਾਇਓ ਲੈ ਦਿਜ ਆਗੇ ਧਰੀ ਪਤਿਆ ਤਿਹ ਬਾਚਤ ਹੀ ਪ੍ਰਭ ਜੀ ਸੁਖ ਪਾਇਓ ਸਿੰਧਨ ਸਾ ਚੜਿਓ ਆਪਣੇ ਸੋ ਸੰਗ ਲਿਓ ਮਨੁ ਪਾਉਣ ਹੋਇ ਧਾਇਓ ਮਾਨੋ ਛੁਧਾਤਰ ਹੋਏ ਅਤੀ ਮ੍ਰਿਗ ਝੁੰਡ ਤੱਕੇ ਉਠ ਕੇ ਹਰਿ ਧਾਇਓ ਸਵਈਆ ਇਤ ਸਿਆਮ ਜੋ ਸਿੰਧਨ ਸਾ ਚੜਿਓ ਤ ਲੈ ਸਸ ਪਾਲ ਕਨੋ ਦਲ ਆਇਓ ਆਪਤ ਸੋ ਜਿਨਹੂ ਸੁਨ ਕੈ ਪੁਰ ਦਵਾਰ ਬਾਜ਼ਾਰ ਜੋਥੇ ਸੋ ਬਨਾਇਓ ਸੈਨ ਬਨਾਏ ਪਲੀਤ ਇਤ ਤੇ ਰੁਕਮਾਦਿਕ ਆਗੇ ਤੇ ਲੈਨ ਕੋ ਧਾਇਓ ਸਿਆਮ ਪਨੈ ਸਭੀ ਪਟਵਾ ਆਪਣੇ ਮਨ ਮੈਂ ਅਤੀ ਸੁਖ ਪਾਇਓ ਸੋਈਆ ਔਰ ਬੜੇ ਨਿਰਪ ਆਵਤ ਪੇ ਚਤੁਰੰਗ ਚਮੂ ਸੋ ਘਨੀ ਸੰਗ ਲੈ ਕੈ ਹੀਰਨ ਵਿਆਰ ਕੰਮਨ ਕੋ ਅਤਹੀ ਚਿਤ ਮੈਂ ਸੋ ਹਲਾਸ ਬਢੈ ਕੈ ਪੇਰ ਕਨੀ ਸਹਨਾਏ ਸਿੰਘੇ ਰਣ ਵਿਓ ਤੁਰਹੀਨ ਬਜੈ ਕੈ ਸਿਆਮ ਤੇ ਛਪ ਆਵਤ ਪਇਓ ਕਬ ਸਿਆਮ ਪਨੈ ਤਿਨ ਕਾਰਨ ਛੈ ਕੈ ਸਿਆਮਪਨੈ ਜੋ ਵੇਦ ਕੇ ਬੀਚ ਲਿਖੀ ਵਿਦ ਵਿਆਹ ਕੀ ਸੋ ਦੂਹ ਕੀਨੀ ਮੰਤਰਣ ਸੋ ਅਭਿਮੰਤਰਨ ਕੈ ਭੂ ਫੇਰਨ ਕੀ ਸੋ ਪਵਿੱਤਰ ਕੈ ਲੀਨੀ ਔਰ ਜਿਤੇ ਦਿਜ ਸ੍ਰੇਸ਼ਟ ਉਤੇ ਤਿਨ ਕੋ ਅਤਹੀ ਦਛਨਾ ਤਿਨ ਦੀਨੀ ਬੇਦੀ ਰਚੀ ਪਰਿਪਾਤਾ ਸੋ ਜਦ ਵੀਰ ਬਿਨਾ ਸਭ ਲਾਗਤ ਹੀਨੀ ਸੋਈਆ ਤੋਹੀ ਲੋ ਲੈ ਕੇ ਸੰਗ ਪਰੋਹਤ ਦੇਵੀ ਕੀ ਪੂਜਾ ਕੇ ਕਾਸ਼ਦਾਰੇ ਸਿੰਧਨ ਪੈ ਚੜਵਾਏ ਤਵੈ ਤੇ ਪਾਛੈ ਚਲੈ ਤੇ ਕੇ ਭਟ ਪਾਰੇ ਯਾਬਦ ਦੇਖ ਪ੍ਰਤਾਪ ਕਨੋ ਮੁਖ ਤੇ ਰੁਕਵੈ ਇਹ ਪੈ ਨੂੰ ਚਾਰੇ ਰਾਖੀ ਪ੍ਰਭੂ ਪਤ ਮੋਰ ਭਲੀ ਬਿਦ ਧੰਨੇ ਕਹਿਓ ਅਬ ਭਾਗ ਹਮਾਰੇ ਚਉਪਈ ਜਬ ਰੁਕਮਨ ਤੇ ਮੰਦਰ ਗਈ ਦੁਖ ਸੰਗ ਬੇਵਲ ਅਤ ਹੀ ਪਈ ਤਿਨ ਰੋਏ ਸਿਵਾ ਸੰਗ ਰਹਿਓ ਤੋਹੇ ਤੇ ਮੋਹੇ ਹੀ ਬਰਸਰਿਓ ਦੁਈਆ ਦੂਰ ਦਈ ਸਖੀਆਂ ਕਰ ਕੈ ਕਰ ਲੀਨ ਛੁਰੀ ਕਹਿਓ ਘਾਤ ਕਰੈ ਹੋ ਮੈਂ ਬਹੁ ਸੇਵ ਸਿਵਾ ਕੀ ਕਰੀ ਤਿਸ ਦੇ ਸਭ ਸੋ ਇਹ ਫਲ ਪੈ ਹੋ ਪ੍ਰਾਨਨ ਧਾਮ ਪਠੋ ਜਮ ਕੇ ਇਹ ਦੇਹਰੇ ਉਪਰ ਪਾਪ ਚੜੈ ਹੋ ਕਹਿ ਇਹ ਕੋ ਰਜਵਾਏ ਅਬੈ ਵਰਬੋ ਹਰ ਕੋ ਇਹ ਤੇ ਵਰ ਪੈ ਹੋ ਦੇਵੀ ਜੂ ਬਾਜ ਸਵਈਆ ਦੇਖ ਦਸਾ ਤੇ ਕੀ ਜਗਮਾਤ ਪ੍ਰਤਛ ਵੈ ਤਾਹੇ ਕਹਿਓ ਹਾਸਿ ਐਸੇ श्याम की बाम तय अपने चित करो दुचिता फुन रंच न कैसे जो सिस पाल के है चित में नाहे हवै है सो ते की सो रुचैसे हो है अवश सो सुन री कब श्याम कहे तुमरे जिय जैसे दोहरा ਯੋ ਵਰ ਲੈ ਕੇ ਸਿਵਾ ਤੇ ਪ੍ਰਸੰਨ ਚਲੀ ਹੋਏ ਚਿੱਤ ਸਿੰਦਨ मन ਮਨ चह श्री ਸ੍ਰੀ ਜਤ ਪਾਤੀ ਚੜੀ ਜਾਤ ਤੀ ਸੋ ਸਿੰਦਨ ਪੈ ਬ੍ਰਿਜ ਨਾਇਕ ਦ੍ਰਿਸ਼ਟ ਵਿਖਾ ਕਰ ਕੈ ਹਰ ਸਤਰਨ ਸੈਣ ਨਿਹਾਰ ਕਣੀ ਤੇ ਤੇ ਨਹੀਂ ਸਿਆਮ ਪਨੈ ਡਰ ਕੈ ਪ੍ਰਭ ਆਏ ਪਰਿਓ ਤੇ ਮਦ ਵਿਖੈ ਏ ਲੇਥ ਹੋ ਰੇ ਮੂਚਰ ਕੈ ਬਲ ਧਾਰ ਲਈ ਰਥ ਪੀਤਰ ਡਾਰ ਮੁਰਾਰਤ ਵੈ ਬਈਆ ਧਰ ਕੈ ਸੋਈਆ ਡਾਰ ਰੁਕਮਣ ਸਿੰਦਨ ਪੈ ਸਭ ਸੂਰਨ ਸੋਏ ਪੌਂਤ ਸੁਨਾਈ ਜਾਤ ਹੋ ਰੇ ਇਹ ਕੋ ਅਬਲੈ ਇਹ ਕੈ ਰੁਕਮੈ ਅਬ ਦੇਖਤ ਭਾਈ ਪੌਰਖ ਹੈ ਜੇ ਸੂਰ ਬਿਖੈ ਸੋ ਯਾਹ ਇਨ ਮਾਂਡ ਲਰਾਈ ਆਜ ਸਭੋ ਮਰ ਹੋ ਟਰ ਹੋ ਨਹੀਂ ਸਿਆਮ ਪਨੈ ਮੋਹਿ ਰਾਮ ਦੁਹਾਈ ਸੁਈਆ ਯੋ ਬਦਿਆ ਸੁਨ ਕੈ ਤਿਹ ਕੀ ਸਭ ਆਏ ਪਰੇ ਅਤ ਕ੍ਰੋਧ ਬਢੈ ਕੇ ਰੋਸ ਪਰੈ ਫੜ ਠੋਕ ਕੁਝਾ ਕਬ ਸਿਆਮ ਕਹੈ ਅਤ ਕ੍ਰੋਧ ਦੁਵੈ ਕੈ ਪੀਰ ਕਣੀ ਸਹਨਾਏ ਸਿੰਘੇ ਰਨ ਬਿਓ ਅਤ ਤਾਲ ਬਜੈ ਕੈ ਸੋ ਜਦ ਵੀਰ ਸਰਾਸਨ ਲੈ ਛਿਨ ਬੀਜ ਦਏ ਜਮ ਲੋਕ ਪਠੈ ਕੈ ਸਵਈਆ ਜੋ ਪੜਕਾਉ ਤੇ ਨੈਕਟਰੈ ਨਹਿ ਸੂਰਿਸ ਕਹਿ ਤੇ ਸਾਮੁਹਿ ਆਏ ਗਾਲ ਬਜਾਏ ਬਜਾਏ ਕੈ ਦੰਦ ਜਿਉ ਘਨ ਸਾਵਨ ਕੇ ਆਏ ਸ੍ਰੀ ਜਦ ਵੀਰ ਕੇ ਬਾਣ ਛੁਟੇ ਨਟਕੇ ਭਲ ਏਕ ਤਹਾਂ ਠਹਰਾਏ ਏਕ ਪਰੇ ਹੀ ਕਰਾਤ ਵੀਰ ਬਲੀ ਇਕ ਅੰਤ ਕੇ ਤਾਂ ਸਿਧਾਏ ਸੋਈਆ ਐਸੀ ਨਿਹਾਰ ਦਸਾ ਦਲ ਕੀ ਸਸਪਾਲ ਤਵੈ ਰਿਸ ਆਪਹਿ ਆਇਓ ਆਏ ਕੈ ਸਿਆਮ ਸੋ ਐਸੇ ਕਹਿਓ ਨਜਰਾ ਸਿੰਧ ਹੋ ਜੋ ਤੋਹੇ ਭਗਾਇਓ ਯੋ ਬਤਿਆ ਕਹਿ ਕਹਿ ਕਸ ਕਹਿ ਧਨ ਕਾਨ ਪ੍ਰਮਾਨ ਲੋ ਤਾਨ ਚਲਾਇਓ ਮਾਨੋ ਕ੍ਰੋਸ ਵੈ ਤੇ ਕੋ ਸੋ ਪ੍ਰਤਛ ਵੈ ਸਿਆਮ ਕੇ ਉਪਰ ਧਾਇਓ ਦੋਹਰਾ ਸੋ ਸਰ ਆਪਦ ਦੇਖੈ ਕੁਲਦ ਹੋਏ ਬ੍ਰਿਜਨਾਥ ਕਟ ਮਾਰਗ ਭੀਤਰ ਦਇਓ ਏਕ ਬਾਣ ਕੇ ਸਾਥ ਸਵਈਆ ਸਰ ਕਾਟ ਕੈ ਸੰਦਨ ਕਾਟ ਦਇਓ ਔਰ ਸੂਤ ਕੋ ਸੀਸ ਦਇਓ ਕਟ ਕੈ ਹਰ ਚਾਰੋ ਹੀ ਅਸਵਨ ਸੀਸ ਕਟੇ ਵੋ ਢਾਲਨ ਕੇ ਤਬ ਹੀ ਝਟਕੈ ਫਿਰ ਦੌਰ ਚ ਪੇਟ ਚਟਾਕਨਿਓ ਗਿਰ ਗਇਓ ਜਬ ਚੋਟ ਲੱਗੀ ਕੈ ਤੁਮ ਹੀ ਨਾ ਕਹੋ ਪਟ ਕੌਣ ਬਿਓ ਜਗ ਮੈਂ ਜੋ ਸਿਆਮ ਜੂਸੋ ਅਟਕੈ ਸੋਈਆ ਚਿਤ ਮੈਂ ਜਿਨ ਧਿਆਨ ਤਰਿਓ ਹਿਤ ਕੈ ਸੋ ਸ੍ਰੀ ਪਤ ਲੋਕ ਕਹਿ ਕੋ ਸਟਕਿਓ ਪਗ ਰੂਪ ਜੋ ਵਟਕਿਓ ਪ੍ਰਭ ਸੋ ਕਬ ਸਿਆਮ ਕਹੈ ਪਰ ਸੋ ਨਾ ਟਿਕਿਓ ਅਟਕਿਓ ਜੋ ਪ੍ਰੇਮ ਸੋ ਵੇਦ ਕੈ ਲੋਕ ਚਲਿਓ ਤਿਨ ਕੋ ਨਾ ਕਿਨਹੀ ਹਟਕਿਓ ਜੇ ਨੈਕ ਵਿਰੋਧੀਓ ਸਟਕਿਓ ਨਰ ਸੋ ਸਭ ਹੀ ਭੂਮੋ ਪਟਕਿਓ ਸਵਈਆ ਹੋਜ ਵਿਦਾਰ ਕਨੀ ਬ੍ਰਿਜਨਾਥ ਬਿਮੁਛਤ ਕੈ ਸਸਪਾਲ ਗਿਰਾਇਓ ਆਉ ਜਿਤੋ ਦਲ ਠਾਡੋ ਹਤੋ ਸੋ ਦੇਖ ਦਸਾ ਕਰ ਤਰਾਸ ਪਰਾਇਓ ਫੇਰ ਰਹਿ ਤਿਨ ਕੋ ਬਹੁ ਬਾਰ ਕੋ ਫਿਰ ਜੁਧ ਕੇ ਕਾਜ ਨਾ ਆਇਓ ਤੋ ਰੁਕਮੀ ਦਲ ਲੈ ਬਹੁਤੋ ਸੰਗ ਆਪਣੇ ਆਪ ਹੀ ਜੁਧ ਕੋ ਧਾਇਓ ਸਵਈਆ ਵੀਰ ਬੜੇ ਏਕੀ ਦਿਸ ਕੇ ਰਿਸ ਸੋ ਜਦ ਵੀਰ ਕੋ ਮਾਰਨ ਧਾਏ ਜਾਤ ਕਹਾ ਫਿਰ ਸਿਆਮ ਲਰੋ ਹਮ ਸੋ ਸਭ ਹੀ ਇਹ ਬਾਤ ਬੁਲਾਏ ਤੇ ਬ੍ਰਿਜਨਾਥ ਨੇ ਸਭ ਹੀ ਕਹਿ ਕਹਿ ਉਪਮਾ ਕਬ ਸਿਆਮ ਸੁਨਾਏ ਮਾਨੋ ਹੇਰ ਪਤੰਗ ਦੀਆ ਕਹੂ ਟੂਟ ਪਰੇ ਫਿਰ ਜੀਤ ਨਾ ਆਏ ਸਈਆ ਜਬ ਸੈਨ ਨਿਉ ਕਨ ਸਿਆਮ ਸਵੈ ਰੁਕਮੀ ਕੁਪ ਕਹਿ ਤਬ ਐਸੇ ਕਹਿਓ ਜਬ ਗੂਜਰ ਵੈ ਧਨਬਾਨ ਕਹਿਓ ਛਤਰਾਪਨ ਛਤਰਨ ਤੇ ਤੋ ਰਹਿਓ ਜਿਮ ਬੋਲਦ ਤੋ ਬਦ ਕੈ ਸਰ ਸਿਆਮ ਬਿਮੁੰਛਿਤ ਕੈ ਸੋ ਸਿਖਾ ਦੇ ਗਹਿਓ ਗਹਿ ਕਹਿ ਤੇ ਮੂਡ ਕੋ ਮੂਡ ਦਇਓ ਪਹਾਸ ਕਹਿ ਜਿਉ ਚਿਤ ਬੀਜ ਚਹਿਓ ਦੋਹਰਾ ਪ੍ਰਾਤ ਦਸਾ ਪਿਗ ਰੁਖਮਨੀ ਪ੍ਰਭ ਜੂ ਕੈ ਗਹਿ ਪਾਏ ਅੰਕ 500 ਸ਼ਾਮ ਕਾ ਪ੍ਰਾਤ ਲਿਓ ਛੁਟਕਾਏ ਸਵਈਆ ਜੋ ਤਾਹੇ ਸਹਾਇ ਕੋ ਆਵਤ ਪੇ ਸੋ ਹਨੇ ਸਭ ਹੀ ਚਿਤ ਮੈ ਚਹਿ ਕੈ ਜੋ ਸੂਰ ਹਨਿਓ ਨਾ ਹਨਿਓ ਛਲ ਸੋ ਅਰੇ ਮਾਰਤ ਹੋ ਤੋਇ ਜੋ ਕਹਿ ਕੈ ਭੋ ਭੂਪਨੇ ਗਜ ਬਾਜ ਰਥੀ ਸਰਤਾ ਬੋ ਚਲੀ ਬਹਿ ਕੈ ਫਿਰ ਤਰੀਕੇ ਕਹਿ ਪੀਏ ਛੋੜ ਦਿਓ ਰੁਕਮੀ ਰਣਜੀਤ ਭਲੇ ਗਹਿ ਕੈ ਸਵਈਆ ਤਉ ਲੋਕ ਦਾ ਗਹਿ ਕੈ ਬਲ ਭਦਰ ਪਰਿਓ ਤਿਨ ਮੈਂ ਚਿਤ ਰੋਸ ਵਢਾਇਓ ਸਤਰਣ ਸੈਨ ਭਜੋ ਜੋ ਜਾਤ ਹੋ ਸਿਆਪਨੈ ਸਭ ਕਉ ਮਿਲ ਘਾਇਓ ਕਾਇ ਕੈ ਸੈਨ ਭਲੀ ਬਿਦ ਸੋ ਫਿਰ ਕੈ ਬ੍ਰਿਧ ਨਾਇਕ ਕੀ ਢਿਗ ਆਇਓ ਸੀਸ ਮੁੰਡਿਓ ਰੁਕਮੀ ਕੋ ਸੁਨਿਓ ਜਬ ਤੂ ਹਰਿ ਸਿਓ ਇਹ ਬੈਨ ਸੁਨਾਇਓ ਬਲ ਭਦਰ ਬਾਚ ਇੰਦੋਰਾ ਭਰਾਤ ਤ੍ਰਿਆ ਗੋਰਨ ਵਿਖੈ ਕਾਣ ਜੀ ਜੋ ਦੀਨ ਸੀਸ ਮੂਣ ਤਾ ਕੋ ਦਇਓ ਕਹੋ ਕਾਜ ਘਟ ਕੀਨ ਸੋਈਆ ਅਨ ਤੇ ਪੁਰਬਾਂਦ ਰਹੋ ਰੁਕਮੀ ਮੁਤ ਦਵਾਰਵਤੀ ਪ੍ਰਭ ਜੂ ਇਤ ਆਏ ਆਏ ਹੈ ਕਾਣ ਜੂ ਜੀਤ ਤ੍ਰਿਆ ਸਭ ਜੋ ਸੁਨ ਕੈ ਜਨ ਦੇਖਣ ਧਾਏ ਵਿਆਹ ਕੇ ਕਾਜ ਕੋ ਜੇਥੇ ਜੋਤਮ ਤੇ ਸਭ ਹੀ ਮਿਲ ਕੈ ਸੋ ਬੁਲਾਏ ਔਰ ਜਿਤੇ ਬਲਵੰਡ ਵੱਡੇ ਕਬ ਸ਼ਾਮ ਕਹੈ ਸਭ ਬੋਲ ਪਠਾਏ ਸੋਇਆ ਕਾਨ ਕੋ ਬਿਆਸਨਿਓ ਪੁਰਨਾਰਨ ਆਵਤ ਭੀ ਸਭ ਹੀ ਮਿਲ ਗਾਵਤ ਨਾਚਤ ਢੋਲਤ ਪਾਂਤ ਪਲੀ ਕਵ ਸਿਆਮ ਪਨੈ ਮਿਲ ਤਾਲ ਬਜਾਵਤ ਆਪਸ ਮੈਂ ਮਿਲ ਕੈ ਤਰਨੀ ਸਭ ਖੇਲਣ ਕੋ ਅਤਹੀ ਠਟ ਪਾਵਤ ਔਰ ਕੀ ਬਾਤ ਕਹਾ ਕਈਐ ਬਿਖਵੇ ਕਹੋ ਦੇ ਬਧੂ ਮਿਲ ਆਵਤ ਸੁਵਈਆ ਸੁੰਦਰ ਨਾਰ ਨਿਹਾਰਨ ਕੋ ਤਜ ਕੈ ਗ੍ਰਹਿ ਜੋ ਇਹ ਕੌਤ ਕਿ ਆਵੈ ਨਾਚਤ ਕੂਦਤ ਭਾਂਤ ਭਲੀ ਗ੍ਰਹਿ ਕੀ ਸਦਿਓ ਸਭੈ ਵਿਸਰਾਵੈ ਦੇਹ ਕੈ ਵਿਆਹ ਕੀ ਰਤਨਾ ਸਭ ਹੀ ਆਪਨੋ ਮਨ ਮੈਂ ਸੁਖ ਪਾਵੈ ਐਸੇ ਕਹਿ ਬਲ ਜਾਹੇ ਸਭੈ ਜਬ ਕਾਨ ਕੋ ਦੇਖ ਸਭੈ ਲਲਚਾਵੈ ਸੋਈਆ ਜਬ ਕਾਨ ਕੇ ਵਿਆਹ ਕੋ ਬੇਦੀ ਰਚੀ ਪੁਰਨਾਰ ਸਭੈ ਮਿਲ ਮੰਗਲ ਗਾਇਓ ਨਾਚਤ ਭੇ ਨਟਵਾ ਤੇ ਠੌਰ ਮਿਰਦੰਗਨ ਤਾਲ ਭਲੀ ਬਿਦ ਦਿਆਇਓ ਕੋਟ ਕੰਤੂਵਲ ਹੋਤ ਪੈ ਅਰ ਬੇਸਿਆਨ ਕੇ ਕਛ ਅੰਤ ਨਾ ਆਇਓ ਜੋ ਏਕੌਤਕ ਦੇਖਨ ਕੋ ਚਲ ਆਇਓ ਤੋ ਸਭ ਹੀ ਸੁਖ ਪਾਇਓ ਸਈਆ ਏਕ ਬਜਾਵਤ ਬੇਨ ਸਕੀ ਇਕ ਹਾਥ ਲੀਏ ਸਗੀ ਤਾਲ ਬਜਾਵੈ ਨਾਚਤ ਏਕ ਭਲੀ ਵਿਦ ਸੁੰਦਰ ਸੁੰਦਰ ਏਕ ਭਲੀ ਵਿਦ ਗਾਵੈ ਝਾਂਜਰ ਏਕ ਮਿਰਦੰਗ ਕੇ ਬਾਜਤ ਆਏ ਭਲੇ ਇਕ ਹਾਵ ਦਿਖਾਵੈ ਭਾਏ ਕਰੈ ਕਿ ਆਏ ਤਬੈ ਚਿਤ ਕੇ ਰਣਵਾਰਨ ਮੋਦ ਬਢਾਵੈ ਸਵਈਆ ਬਾਰਨੀ ਕੇ ਰਸ ਸੰਗ ਛਕੇ ਜਾ ਬੈਠਿਆ ਕ੍ਰਿਸ਼ਨ ਉਲਾਸ ਵਢਾਇ ਕੈ ਕੁੰਕਮ ਰੰਗ ਰੰਗੇ ਪਟਵਾ ਭਟਵਾ ਆਪਣੇ ਅਤਿ ਆਨੰਦ ਕਹਿ ਕੈ ਮੰਗਨ ਲੋਗਨ ਦੇਤ ਕਨੋ ਤਨ ਸਿਆਮ ਪਨੈ ਅਤਹੀ ਨਚਵੈ ਕੈ ਰੀਜ ਰਹਿ ਮਨ ਮੈ ਸਭ ਹੀ ਪੁਨ ਸ੍ਰੀ ਜਗਵੀਰ ਕੀ ਔਰ ਚਿਤੈ ਕੈ ਸਵਈਆ ਵੇਦ ਕੇ ਬੀਜ ਲਿਖੀ ਬਿਦ ਜੋ ਜਦ ਵੀਰ ਬਿਹਾਤੀ ਬਿਦ ਕੀਨੋ ਜੋ ਰੁਕਮੀ ਤੇ ਭਲੀ ਬਿਦ ਕੈ ਰੁਕਮਨਹਿ ਕੋ ਪੁਨ ਜੀਤ ਕੈ ਲੀਨੋ ਜੀਤਾ ਕੀ ਬਤਿਆ ਸੁਨ ਕੈ ਅਤ ਭੀਤਰ ਮੋਦ ਬੜਿਓ ਪੁਰਤੀਨੋ ਸਿਆਮ ਪਨਾਏ ਕੌਤਕ ਕੈ ਸਭ ਹੀ ਜਦ ਵੀਰਨ ਕੋ ਸੁਖ ਦੀਨੋ ਸੋਇਆ ਸੁਖਮਾਨ ਕੈ ਮਾਇ ਪਿਓ ਜਲਵਾਰ ਕੈ ਔਦਜ ਲੋਕਨ ਦਾਨ ਦਿਓ ਹੈ ਐਸੇ ਕਹਿਓ ਸਭੀ ਭੂਕੋ ਸੁਖ ਆਜ ਸਭੈ ਹਮ ਲੂਟ ਲਿਓ ਹੈ ਆਜ ਹਲਾਸ ਪਇਓ ਸਜਨੀ ਉਮਗਿਓ ਨ ਰਹੈ ਕਹਿਓ ਮੋਰ ਹੀ ਹੋ ਹੈ ਆਜ ਕੇ ਦਿਵਸੂ ਪੈ ਬਲ ਜਾਓ ਅਰੀ ਜਬ ਮੋ ਸੁਧ ਵਿਆਹ ਕੀਓ ਹੈ ਇਤ ਸ੍ਰੀ ਦਸਮ ਸਕੰਦੇ ਵਿਚਿਤ੍ਰ ਨਾਟਕੇ ਕ੍ਰਿਸ਼ਨ ਅਵਤਾਰੇ ਰੁਕਮਨੀ ਹਰਨੇ ਤੇ ਵਿਆਹ ਕਰਨ ਵਰਣਨ ਧਿਆਏ